ਵਿਗਿਆਨਕ ਅਰਦਾਸ ਇੰਦਰ ਸਿੰਘ ਘੱਗਾ ਨੇ 9/8/2008 ਨੂੰ Academy of Sikh Religion Dhillon Marg Patiala ਵਿੱਚ ਆਵਾਗਮਨ ਬਾਰੇ ਲੈਕਚਰ ਦਿੱਤਾ ਜਿੱਥੇ ਇਸਨੇ ਵਿਗਿਆਨ ਦੇ ਆਧਾਰ ਤੇ ਧਰਮ ਰਾਜ ਜਮਦੂਤ ਨਰਕ ਸੁਰਗ ਆਵਾਗਮਨ ਦਾ ਭੋਗ ਪਾ ਦਿੱਤਾ ਸੀ ਇਸ ਦੇ ਨਾਲ ਹੀ ਇਹ ਵੀ ਕਿਹਾ ਸੀ ਕਿ ਹੁਣ ਸਾਨੂੰ ਐਡੀਸਨ ਬਿਜਲੀ ਦੇ ਬਲਬ ਦਾ ਖੋਜੀ ਅਤੇ ਹੋਰ ਅਜਿਹੇ ਸਾਇੰਸਦਾਨ ਉਨ੍ਹਾਂ ਦੇ ਦਿਹਾੜੇ ਮਨਾਉਣੇ ਚਾਹੀਦੇ ਹਨ ਜਿਨ੍ਹਾਂ ਨੇ ਖੋਜਾਂ ਕਰਕੇ ਮਨੁੱਖਤਾ ਦੀ ਸੇਵਾ ਕੀਤੀ ਗਰੁੜ ਚੜੇ ਗੋਬਿੰਦ ਆਇਲਾ ਨਾਮੀ ਇਸ ਦੇ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਕਿ ਗੁਰਬਾਣੀ ਦੇ ਅਰਥ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਹੋਣੇ ਚਾਹੀਦੇ ਹਨ ਐਸੇ ਹੀ ਵਿਚਾਰ ਇਸ ਨੇ ਸਿੱਖ ਜਾਗੋ ਦੇ ਕਿਤਾਬ ਦੇ ਜਵਾਬ ਵਿੱਚ ਲਿਖੇ ਕਿਤਾਬ 'ਚ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵੇ ਭਾਵਈ ਵਿੱਚ ਦਿੱਤੇ ਹਨ ਭਾਸ਼ਾ ਵਿਭਾਗ ਦੀ ਪੁਸਤਕ ਪ੍ਰਦਰਸ਼ਨੀ ਵੇਲੇ 13 ਦਸੰਬਰ 2007 ਨੂੰ ਮੇਰੇ ਨਾਲ ਗੱਲਬਾਤ ਕਰਨ ਵੇਲੇ ਵੀ ਇੰਦਰ ਸਿੰਘ ਘੱਗਾ ਨੇ ਇਹੀ ਗੱਲ ਦੁਹਰਾਈ ਸੀ ਸਾਰੇ ਸਿੱਖ ਮਿਸ਼ਨਰੀ ਕਾਲਜਾਂ ਵਿੱਚ ਪਿਛਲੇ 50 ਸਾਲਾਂ ਤੋਂ ਸਿੱਖ ਧਰਮ ਨੂੰ ਵਿਗਿਆਨਕ ਧਰਮ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ ਜਦ ਗੁਰਬਾਣੀ ਦੇ ਅਰਥ ਵਿਗਿਆਨ ਅਨੁਸਾਰ ਹੋਣੇ ਚਾਹੀਦੇ ਹਨ ਅਤੇ ਇਤਿਹਾਸ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵਾਚਣਾ ਚਾਹੀਦਾ ਹੈ ਤਾਂ ਫਿਰ ਅਰਦਾਸ ਵਿਗਿਆਨ ਢੰਗ ਦੀ ਕਿਉਂ ਨਾ ਹੋਵੇ ਇਸ ਸੋਚ ਦੇ ਸਾਰੇ ਵਿਦਵਾਨਾਂ ਨੇ ਡੂੰਗੀ ਸੋਚ ਵਿਚਾਰ ਪਿੱਛੋਂ ਅਰਦਾਸ ਦਾ ਖਰੜਾ ਤਿਆਰ ਕੀਤਾ ਹੈ ਕਾਮਰੇਡੀ ਭੇਸ ਵਾਲੇ ਸਿੱਖਾਂ ਨੇ ਤਾਂ ਇਸ ਨੂੰ ਪ੍ਰਵਾਨ ਕਰ ਲਿਆ ਅਤੇ ਮਿਸ਼ਨਰੀ ਕਾਲਜ ਦੇ ਸੰਚਾਲਕ ਇਸ ਬਾਰੇ ਡੂੰਘੀ ਵਿਚਾਰ ਕਰ ਰਹੇ ਹਨ ਕਿ ਗੁਰ ਗਿਆਨ ਪ੍ਰਕਾਸ਼ ਜਵੱਦੀ ਕਲਾਂ ਦੇ ਮਿਸ਼ਨਰੀ ਕਾਲਜ ਦੇ ਸਪੋਕਸਮੈਨ ਇੰਦਰ ਸਿੰਘ ਘੱਗਾ ਅਤੇ ਸੰਤਾਂ ਦੇ ਕੌਤਕ ਦਾ ਲੇਖਕ ਸੁਖਵਿੰਦਰ ਸਿੰਘ ਸਭਰਾ ਨੇ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਬਾਕੀ ਅਜੇ ਵਿਚਾਰ ਕਰ ਰਹੇ ਹਨ ਫਿਰ ਇਹ ਪੰਥ ਦੀ ਪ੍ਰਵਾਨਗੀ ਲਈ ਸਪੋਕਸਮੈਨ ਵੱਲੋਂ ਬੁਲਾਏ ਸਰਬੱਤ ਖਾਲਸੇ ਵਿੱਚ ਪਾਸ ਕਰਕੇ ਪੰਥ ਤੇ ਲਾਗੂ ਹੋ ਜਾਵੇਗੀ ਪੇਸ਼ ਹੈ ਇਸ ਖਰੜੇ ਦੀ ਰੂਪਰੇਖਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸਤਨਾਮ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਸਤਨਾਮ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਸੇ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਕ੍ਰਿਸ਼ਨ ਧਿਆਈਐ ਜਿਸ ਦਿੱਠਾ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਦਾਵੈ ਧਾਏ ਸਭ ਥਾਈ ਹੋਏ ਸਾਈ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਿਸ਼ੇਸ਼ ਵਿਚਾਰ ਸਿੱਖ ਜਗਤ ਦੀ ਖੁਸ਼ਨੁਦੀ ਹਾਸਲ ਕਰਨ ਲਈ ਇੱਥੋਂ ਤੱਕ ਦੀ ਅਰਦਾਸ ਪਹਿਲਾਂ ਵਾਂਗ ਹੀ ਰੱਖੀ ਜਾ ਰਹੀ ਹੈ ਕੇਵਲ ਭਗਉਤੀ ਦੇਵੀ ਦਾ ਨਾਮ ਕੱਢਣ ਲਈ ਸਤਨਾਮ ਸਿਮਰ ਕਹਿ ਕੀਤਾ ਹੈ ਦੂਸਰੇ ਸਪੌੜੀ ਦਾ ਕੋਈ ਢੁਕਵਾਂ ਸਰੂਪ ਅਜੇ ਤੱਕ ਮਿਲਿਆ ਨਹੀਂ ਇਸ ਲਈ ਮਜਬੂਰੀ ਹੈ ਇਸ ਦਾ ਬਦਲ ਢੂੰਡਣ ਲਈ ਕੋਸ਼ਿਸ਼ ਜਾਰੀ ਹੈ ਪੰਜ ਪਿਆਰੇ ਚਾਰ ਸਾਹਿਬ ਜਦੇ 40 ਮੁਕਤੇ ਤੇ ਹੋਰ ਗੁਰੂ ਦਲਾਰਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸਿੱਖਾਂ ਦੀ ਭਾਵਨਾ ਨੂੰ ਮੁੱਖ ਰੱਖ ਕੇ ਤੇ ਸੰਗਤਾਂ ਤੋਂ ਪੈਸਾ ਲੈਣ ਲਈ ਇਹ ਪੈਰਾ ਇਸੇ ਤਰ੍ਹਾਂ ਰੱਖਣਾ ਮਜਬੂਰੀ ਹੈ ਜਿਨ੍ਹਾਂ ਮਹਾਪੁਰਸ਼ਾਂ ਨੇ ਵਿਗਿਆਨ ਦੀ ਖੋਜ ਲਈ ਆਪਾ ਵਾਰ ਕੇ ਮਨੁੱਖੀ ਸੇਵਾ ਲਈ ਮੋਬਾਈਲ ਟੀਵੀ ਫ੍ਰਿਜ ਕੰਪਿਊਟਰ ਬਣਾਏ ਦੁਨੀਆ ਦੀ ਦੂਰੀ ਘਟਾਉਣ ਲਈ ਹਵਾਈ ਜਹਾਜ਼ ਬਣਾਏ ਉਹਨਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਨਿਊਟਨ ਗੈਲੀਲੀਓ ਵਰਗੇ ਮਹਾਪੁਰਸ਼ਾਂ ਜਿਨ੍ਹਾਂ ਨੇ ਧਰਤੀ ਦੇ ਗੁਰੂਤਵ ਦੇ ਅਸੂਲ ਲੱਭੇ ਭੌਤਿਕ ਵਿਗਿਆਨ ਕੈਮਿਸਟਰੀ ਦੀਆਂ ਖੋਜਾਂ ਕਰਕੇ ਮਨੁੱਖੀ ਸੇਵਾ ਕੀਤੀ ਤਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਮਹਾਪੁਰਸ਼ਾਂ ਨੇ ਆਪਣੀ ਜ਼ਿੰਦਗੀ ਦਾਅ ਤੇ ਲਗਾ ਕੇ ਰਾਕਟਾਂ ਰਾਹੀਂ ਪਲਾੜ ਵਿੱਚ ਗਏ ਚੰਦ ਤੇ ਉਤਰ ਕੇ ਖੋਜਾਂ ਕੀਤੀਆਂ ਸਮੁੰਦਰ ਦੀ ਤਹਿ ਤੱਕ ਜਾ ਕੇ ਖੋਜਾਂ ਕੀਤੀਆਂ ਵਿਗਿਆਨ ਦੀ ਮਦਦ ਨਾਲ ਧਰਤੀ ਵਿੱਚੋਂ ਹੀਰੇ ਮੋਤੀ ਤੇਲ ਗੈਸ ਕੱਢ ਕੇ ਮਨੁੱਖੀ ਸੇਵਾ ਕੀਤੀ ਜਾਂ ਧਰਤੀ ਦਾ ਵਾਧੂ ਭਾਰ ਘਟਾਉਣ ਲਈ ਐਟਮ ਬੰਬ ਹਾਈਡਰੋਜਨ ਬੰਬ ਬਣਾਏ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਬਹਾਦਰਾਂ ਨੇ ਜਗੀਰੂ ਸੋਚ ਵਿਰੁੱਧ ਹੜਤਾਲਾਂ ਕਰਾਈਆਂ ਧਰਨੇ ਦਿੱਤੇ ਅੱਗਾਂ ਲਵਾਈਆਂ ਫੈਕਟਰੀਆਂ ਬੰਦ ਕਰਾਈਆਂ ਜ਼ਮੀਨਾਂ ਦੇ ਨਿੱਜੀਕਰਨ ਵਿਰੁੱਧ ਸੰਘਰਸ਼ ਕਰਕੇ ਜਾਨਾਂ ਵਾਰੀਆਂ ਜੇਲ੍ਹਾਂ ਵਿੱਚ ਗਏ ਧਾਰਮਿਕ ਅੰਧ ਵਿਸ਼ਵਾਸ ਖਤਮ ਕਰਨ ਲਈ ਨਾਸਤਿਕਤਾ ਦਾ ਪ੍ਰਚਾਰ ਕੀਤਾ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਹੇ ਨਿਰੰਕਾਰ ਜੀ ਸਮੂਹ ਤਰਕਸ਼ੀਲ ਸੇਵਾਦਾਰਾਂ ਤੇ ਕਿਰਪਾ ਕਰੋ ਜੀ ਤਾਂ ਜੋ ਕਿਸੇ ਪ੍ਰਕਾਰ ਦੇ ਆਕਾਰ ਮੂਰਤੀ ਜਾਂ ਗ੍ਰੰਥ ਪੂਜਣ ਵਾਲੇ ਅੰਧ ਵਿਸ਼ਵਾਸੀਆਂ ਦਾ ਡਟ ਕੇ ਮੁਕਾਬਲਾ ਕਰ ਸਕਣ ਬਖਸ਼ੋ ਜੀ ਸਿੱਖਾਂ ਨੂੰ ਕੈਮਿਸਟਰੀ ਦਾਨ ਫਿਜ਼ਿਕਸ ਦਾਨ ਬਾਇਓਲੋਜੀ ਦਾਨ ਪੁਲਾੜੀ ਗਿਆਨ ਦਾ ਦਾਨ ਦਾਨਾ ਸਿਰ ਦਾਨ ਤਰਕਸ਼ੀਲਤਾ ਦਾ ਦਾਨ ਸਵੈ ਵਿਸ਼ਵਾਸ ਨਾਲ ਜੀਉਣ ਲਈ ਸਾਡਾ ਮਨ ਉੱਚਾ ਕਰੋ ਜੀ ਇਹ ਕਾਰਪੁਰਖ ਵਾਇਰੂ ਜੀ ਸਾਨੂੰ ਬੁੱਧੀ ਬਖਸ਼ੋ ਤਾਂ ਜੋ ਨਿਊਟਨ ਡਾਰਵਿਨ ਗੈਲੀਲੀਓ ਫਰਾਡੇ ਆਦਿ ਵਿਗਿਆਨੀਆਂ ਦੀਆਂ ਲਬਤਾਂ ਦਾ ਗ੍ਰੰਥ ਬਣਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਕਾਲ ਤਖਤ ਤੇ ਪ੍ਰਕਾਸ਼ ਕਰਕੇ ਮਨੁੱਖਤਾ ਦੀ ਸੇਵਾ ਕਰ ਸਕੀਏ ਦਾਸਾਂ ਤੇ ਕਿਰਪਾ ਕਰੋ ਜੀ ਤਾਂ ਜੋ ਪੁਰਾਣੀਆਂ ਕੜਾਹ ਪ੍ਰਸ਼ਾਦ ਵਰਤਾਉਣ ਦੀਆਂ ਰਵਾਇਤਾਂ ਜਿਨ੍ਹਾਂ ਨਾਲ ਮਨੁੱਖਤਾ ਦਾ ਬੀਪੀ ਹਾਈ ਹੋਵੇ ਦਿਲ ਦੀਆਂ ਬਿਮਾਰੀਆਂ ਲੱਗਦੀਆਂ ਹੋਣ ਗੁਰਦੇ ਖਰਾਬ ਹੁੰਦੇ ਹੋਣ ਬੰਦ ਕਰਕੇ ਮਹਾਪੁਰਸ਼ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀ ਸੇਧ ਮੁਤਾਬਕ ਜਵਾਨ ਬੱਕਰੇ ਦਾ ਮਾਸ ਵਰਤਾਉਣ ਦੀ ਹਿੰਮਤ ਆਵੇ ਅਤੇ ਇਸ ਨੂੰ ਹਜਮ ਕਰਨ ਵਾਸਤੇ ਵਿਲਾਇਤੀ ਚੂਰਨ ਵਿਸਕੀ ਵਰਤਾਉਣ ਦੀ ਆਗਿਆ ਦੇਵੋ ਜੀ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ ਇਸੇ ਤਰ੍ਹਾਂ ਆਪ ਦੇ ਸੇਵਕ ਇਕੱਠੇ ਹੋ ਕੇ ਪੰਥ ਵਿੱਚ ਸੁਧਾਰ ਕਰਦੇ ਰਹਿਣ ਤਾਂ ਜੋ ਪੁਰਾਣੇ ਸਮੇਂ ਪੁਰਾਣੇ ਘਸੇ ਪਟੇ ਟੋਟ ਕੇ ਨਾਮਦਾਨ ਇਸ਼ਨਾਨ ਨੂੰ ਨਵਾਂ ਰੂਪ ਦੇ ਕੇ ਮਨੁੱਖਤਾ ਦੀ ਸੇਵਾ ਕਰਦੇ ਰਹੀਏ ਇਸ ਵੇਲੇ ਹੋਈਆਂ ਵਿਚਾਰਾਂ ਦੀ ਅਰਦਾਸ ਆਪ ਦੇ ਚਰਨਾ ਕਮਲਾ ਪਾਸ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ